ਚੌਪਈ ਚੌੜ ਫਰਦ ਸੰਿਆਸੀ ਰਹਿ ਰੰਡੀ ਗਿਰਦ ਤਿਐ ਜਗ ਕਹੈ ਬਾਲਕ ਰਾਮ ਏਕ ਬੈਰਾਗੀ ਤਿਨ ਸੋ ਰਹਿ ਸਪਰਧਾ ਲਾਗੀ ਏਕ ਦਿਵਸ ਤਿਨ ਪਰੀ ਲਰਾਈ ਕੁਤਕਨ ਸੇਤੀ ਮਾਰ ਮਚਾਈ ਕੰਠੀ ਕਹੂੰ ਜਟਣ ਕੇ ਜੂਟੇ ਖੱਪਰ ਸੋ ਖੱਪਰ ਬਹੁ ਫੂਟੇ ਗਿਰ ਗਿਰ ਕਹੂ ਟੋਪੀਐ ਪਰੀ ਢੇਰ ਜਟਨ ਹੋਇ ਗਏ ਉਪਰੀ ਲਾਤ ਮੁਸ਼ਟ ਕੇ ਕਰੈ ਪ੍ਰਹਾਰਾ ਜਨ ਕਰ ਚੋਟ ਪਰੈ ਘਰ ਆਰਾ ਅੰਧੋਰਾ ਸਭ ਕਾਂਪੈ ਕੁਤਕਾ ਬਜੈ ਪਨਹੀ ਬਹਿ ਅਨੇਕ ਸਭ ਹੀ ਕੇ ਫੂਟੇ ਬਦਨ ਸਾਵਤ ਰਹਿਓ ਨਾ ਏਕ ਚਉਪਈ ਕੰਠਨ ਕੀ ਕੰਠੀ ਵੋ ਟੂਟੀ ਮਾਰੀ ਜਟਾ ਲਾਠੀਆਂ ਛੂਟੀ ਕਿਸੀ ਨਖਨ ਕੇ के काय ਜਾਣ ਕਰ ਚੜੇ ਚੰਦਰ ਮਹਾਰਾਜੈ ਕੀ ਸਕੇ ਸੋਧ ਕਈ ਪਏ ਕਿਤੇ ਹਨੇ ਨਸ ਕਿਨ ਸਰ ਗਏ ਕਾਟ ਕਾਟ ਦਾਤਨ ਕੋ ਖਾਹੀ ਐਸੋ ਕਹੂੰ ਜੁਦ ਭਇਓ ਨਾਹੀ ਐਸੀ ਮਾਰ ਜੂਤੀਆਂ ਪਰੀ ਜਟਾ ਨਾ ਕਿਸੂ ਸੀ ਸੂਬਰੀ ਕਿਸੂ ਕੰਠ ਕੰਠੀ ਨਹਿ ਰਹੀ ਬਾਲਕ ਰਾਮ ਪਨਹੀ ਤਵ ਗਈ ਏਕ ਸੰਿਆਸੀ ਕੇ ਸਿਰ ਝਾਰੀ ਦੂਜੇ ਕੇ ਮੁਖ ਉਪਰ ਮਾਰੀ ਸਰੂਣਤ ਬਹਿਓ ਬਦਨ ਜਬ ਫੂਟਿਓ ਸਾਵਨ ਜਾਨ ਪਨਾਰੋ ਛੂਟਿਓ ਤਬ ਸਭ ਹੀ ਸੰਿਆਸੀ ਧਾਏ ਗਹਿ ਗਹਿ ਹਾਥ ਜੂਤੀਐ ਆਏ ਚੌੜ ਪਰਥ ਡੰਡੀ ਗਿਰ ਦੌਰੇ ਲੈ ਲੈ ਢੇਵ ਚੇਲ ਕਾ ਔਰੇ ਬਾਲਕ ਰਾਮ ਘੇਰ ਕੈ ਲਿਓ ਜੂਤਨ ਸਾਥ ਦੀਵਾਨੋ ਕੀਓ ਕੂੰ ਭੂਮ ਕੇ ਉਪਰ ਛਰਿਓ ਜਾਣ ਕਰ ਬੀਜ ਮਨਾਰਾ ਪਰਿਓ ਦੋਰਾ ਸਭ ਮੁੰਡਿਆ ਕ੍ਰੁੱਧਤ ਭੈ ਭਾਜਤ ਪਇਓ ਨਾ ਏਕ ਦੌੜ ਪਰਥ ਗਿਰ ਰਾਣ ਪੈ ਕੁਤਕਾ ਹਨੇ ਅਨੇਕ ਸੰਿਆਸੀ ਕੋਪਿਤ ਭੈ ਲੱਗੇ ਮੁਤਹਰੀ ਘਾਏ ਲਾਤ ਮੁਸ਼ਟ ਜੂਤਨ ਪੈ ਮੁੰਡਿਆ ਦਇ ਗਿਰਾਏ ਅੜਿਲ ਪਕਰ ਮੁਤਾਰੀ ਪੁਨ ਸਕੋ ਮੁੰਡਿਆ ਭੈ ਫਰੂਆ ਲਾਠੀ ਸਵੈ ਲਏ ਉਦਤ ਭੈ ਕਾਟ ਕਾਟ ਕੈ ਅੰਗ ਸੰਿਆਸਨ ਖਾਵਹੀ ਹੋ ਦਸ ਨਾਮਨ ਕੇ ਲੈ ਲੈ ਨਾਮ ਗਿਰਾਵਹੀ ਤਬ ਸੰਿਆਸੀ ਧਾਇ ਧਾਇ ਤਿਨ ਕਾਟਹੀ ਤੋਰ ਤੋਰ ਕੰਠਨ ਤੇ ਕੰਠੀ ਸਾਟਹੀ ਤੇ ਐਂ ਟਾਂਗਣ ਤੇ ਗਹਿ ਗਹਿ ਡਾਰਹੀ ਹੋ ਦੂਹ ਹਾਥ ਪੇ ਖੈਂਚ ਮੁਤਹਰੀ ਮਾਰਹੀ ਚਉਪਈ ਮੁੰਡਿਆ ਤਾਂਬਰ ਕਲਾ ਪੈ ਆਏ ਹਮ ਸਭ ਸੰਿਆਸੀਨ ਦੁਖਾਏ ਜਬ ਰਾਣੀ ਐਸੇ ਸੁਣ ਲਈ ਦਿੱਤਾ ਤ੍ਰੈਨ ਬੁਲਾਵਤ ਭਈ ਸੰਿਆਸੀ ਦਿੱਤਾ ਤ੍ਰੈ ਮਾਨੈ ਰਾਮਾਨੰਦ ਬੈਰਾਗ ਪਰਮਾਨੈ ਤੇ ਤੁਮ ਕਹਿ ਬਹਿ ਚਿਤ ਧਰਿਓ ਮੇਰੀ ਕਹੀ ਚਿਤ ਮੈਂ ਕਰਿਓ ਏਕ ਦਿਵਸ ਹਮਰੇ ਗ੍ਰਹਿ ਸੋਵੋ ਸਗਰੀ ਨਿਸਾ ਜਾਗਤੈ ਖੋਵੋ ਜੋ ਤੁਮ ਕਹਿ ਲਰੋ ਤੋ ਲਰਿਓ ਨਾ ਤਰ ਬੈਰ ਭਾਵ ਨਹਿ ਕਰਿਓ ਜੁਦਾ ਜੁਦਾ ਘਰ ਦੋ ਸੁਆਏ ਅਰਧ ਰਾਤ ਰਪੇ ਬੈਣ ਸੁਨਾਏ ਦਤ ਰਾਮਾਨੰਦ ਕਹਿ ਸੋ ਕਰਿਓ ਬਹਰੋ ਕੋ ਪਠਾਨ ਨਹਿ ਲਰਿਓ ਦੋਹਰਾ ਛਲ ਛੈਲੀ ਇਹ ਬਿਦ ਗਈ ਐਸੋ ਚਰਿਤ ਸਵਾਰ ਸਿਮਰ ਗੁਰਨ ਕੇ ਬਚਨ ਦੁਐ ਬਹੁਰ ਨਾ ਕੀਨੀ ਰਾਰੇ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 158 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਰਾਜ ਸਿੰਘ ਰਾਜਾ ਇਕ ਰਹੀ ਵੀਰ ਕਲਾ ਰਾਣੀ ਜਗ ਕਹੀ ਤਾਸੋ ਨੇਹ ਨਿਰਪਤ ਕੋ ਪਾਰੋ ਜਾਣਤ ਭੇਦ ਦੇ ਸੇ ਸਾਰੋ ਅੜਿਲ ਔਰ ਰਾਣੀਆਂ ਕਬਹੁ ਨਾ ਨਿਰਪਤ ਬੁਲਾਵੀ ਭੂਲ ਨਾ ਕਭੂ ਤਿਨ ਕੋ ਸਦਨ ਸੁਹਾਵੀ ਇਹ ਚਿੰਤਾ ਚਿਤ ਮਾਜ ਚੰਚਲਾ ਸਭ ਧਰੈ ਹੋ ਜੰਤਰ ਮੰਤਰ ਅਰ ਤੰਤਰ ਰਾਵ ਸੋ ਸਭ ਕਰੈ ਚਉਪਈ ਜੰਤਰ ਮੰਤਰ ਸਭ ਹੀ ਕਰ ਹਾਰੇ ਕੈ ਸਿਉ ਪਰੇ ਹਾਥ ਮੈਂ ਪਿਆਰੇ ਏਕ ਸਖੀ ਏ ਭਾਂਤ ਵਿਚਾਰੋ ਸੁਣ ਰਾਣੀ ਤੈ ਬਚਨ ਮਾਰੋ ਜੋ ਉਨ ਸੋ ਮੈਂ ਪ੍ਰੀਤ ਤੁਰਾਉ ਤਉ ਤੁਮ ਤੇ ਕਹੋ ਮੈਂ ਕਾ ਪਾਉ ਬੀਰ ਕਲੈ ਨਿਭ ਮੁਖ ਨਾ ਦਿਖਾਵੇ ਤੁਮਰੇ ਪਾਸ ਰਹਿਣ ਦਿਨ ਆਵੇ ਯੋ ਕਹਿ ਜਾ ਤਹਾਂ ਤੇ ਪਈ ਨਿਰਪ ਬਰ ਕੇ ਮੰਦਰ ਮਹਿ ਗਈ ਪਤ ਤ੍ਰਿਏ ਕੇ ਕਾਨਨ ਮਹਿ ਪਰੀ ਮੁਖ ਤੇ ਕਛੂ ਨਾ ਬਾਤ ਉਚਰੀ ਨਿਰਪ ਤ੍ਰਿਏ ਕਹਿਓ ਤੋਹੇ ਕਾ ਕਹੀਓ ਸੋਨ ਪਤ ਬਚਨ ਮੋਨ ਹੋਇ ਰਹੀਓ ਪਤ ਪੁੱਛਿਓ ਤੋਹੇ ਇਹ ਕਾ ਕਹੀ ਸੋਨ ਤ੍ਰਿਏ ਬਚਨ ਮੋਨ ਹੋਇ ਰਹੀ ਪਤ ਜਾਣਿਓ ਤ੍ਰਿਏ ਬਾਤ ਦੁਰਾਈ ਤ੍ਰਿਓ ਜਾਣਿਓ ਕਛ ਨਿਰਪਤ ਚੁਰਾਈ ਕੋਪ ਕਰਾ ਦੂਹਨ ਕੈ ਭਈ ਪ੍ਰੀਤ ਰੀਤ ਸਭ ਹੀ ਛੁੱਟ ਗਈ ਵਾਰਾਣੀ ਸੋ ਨੇਹ ਬਢਾਇਓ ਜਿਨ ਚਰਿਤਰ ਇਹ ਭਾਂਤ ਬਨਾਇਓ ਵਾਸੋ ਪ੍ਰੀਤ ਰੀਤ ਉਪਜਾਈ ਵੀਰ ਕਲਾ ਚਿਤ ਤੇ ਬਿਸਰਾਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 159ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਭਈ ਬਲਵੰਡ ਸਿੰਘ ਤੇਰੇ ਹੁਤ ਕੋ ਨਿਰਪ ਬਾਰੇ ਜਨ ਬਿਦ ਕਰਿਓ ਦੂਸਰੋ ਤਮ ਹਰ ਅਮਿਤ ਰੂਪ ਤਾ ਕੋ ਅਤਿ ਸੋਹੈ ਖਾਗ ਮ੍ਰਿਗ ਜਛ ਭੁਜੰਗਨ ਮੋਹੈ ਰਾਣੀ ਸਾਠ ਸਦਨ ਤੇ ਮਾਹੀ ਰੂਪਵਤੀ ਤਿਨ ਸਮ ਕਹੂ ਨਾਹੀ ਸਭ ਸਉ ਪਤਿ ਨੇਹ ਵਢਾਵਤ ਵਾਰੀ ਵਾਰੀ ਕੇਲ ਕਮਾਵਤ ਰੁਕਮ ਕਲਾ ਰਾਣੀ ਰਸ ਭਰੀ ਜੋਗਨ ਜੇਬ ਸਵਨ ਤਿਨ ਹਰੀ ਆਨ ਮਹਿਰ ਜਬ ਤਾਏ ਸੰਤਾਵੈ ਪਠੈ ਸਾਤਰੀ ਨਿਰਪਤ ਬੁਲਾਵੈ ਦੋਹਰਾ ਕ੍ਰਿਸ਼ਨ ਕਲਾ ਇਕ ਸਾਤਰੀ ਪਠੈ ਦਈ ਨਿਰਪਤੀਰ ਸੋ ਜਾ ਪਰ ਅਟਕਤ ਭਈ ਹਰਿ ਹਰਿ ਕਰੀ ਅਧੀਰ ਚਉਪਈ ਸੁਨੋ ਨਿਰਵਤ ਜੂ ਬਾਤ ਹਮਾਰੀ ਮੈਂ ਰੀਧੀ ਲਖ ਪ੍ਰਵਾ ਤਿਹਾਰੀ ਮੈਂ ਤਬ ਹੀਰ دیਵਾਨੀ ਪਈ ਮੋਖਾ ਬਿਸਰ ਸਕਲ ਸਦ ਗਈ ਦੋਰਾ ਸੁਧ ਪੂਲੀ ਮੋਰੀ ਸਵੈ ਬਿਰਹਾ ਬਿਕਲ ਭਇਓ ਅੰਗ ਕਾਮ ਕੇਲ ਮੋ ਸੋ ਕਰੋ ਗਹਿ ਗਹਿ ਰੇ ਸਰਬੰਗ ਚਉਪਈ ਜਬ ਰਾਜੈ ਐਸੇ ਸੁਨ ਪਾਇਓ ਤਾਕੋ ਭੋਗ ਹੇਤ ਲਲਚਾਇਓ ਲਪਟ ਲਪਟ ਤਾ ਸੋ ਰਤ ਕਰੀ ਚਿਮਟ ਜਿਮਟ ਆਸਨ ਤਨ ਧਰੀ ਚਿਮਟ ਚਿਮਟ ਤਾ ਸੋ ਰਤਿ ਮਾਨੀ ਕਾਮਾ ਤੁਰ ਹੈ ਤ੍ਰਿਐ ਲਪਟਾਨੀ ਨਿਰਪ ਵਰ ਛਿਨਕ ਨਾ ਛੋਰਿਓ ਭਾਵੈ ਗਹਿ ਗਹਿ ਤਾਹੇ ਗਰੇ ਸੋ ਲਾਵੈ ਦੋਹਰਾ ਭਾਂਤ ਭਾਂਤ ਆਸਨ ਲੈ ਚੁੰਬਨ ਕਰੇ ਬਿਨਾਏ ਚਿਮਟ ਚਿਮਟ ਭੋਗਤ ਪਇਓ ਗਰਨਾ ਕਰੀ ਨ ਜਾਏ ਸੋਈਆ ਖਾਏ ਬੰਦੇਜਨ ਕੀ ਬਰੀਆਂ ਨਿਪ ਭਾਂਗ ਚਬਾਏ ਅਫੀਮ ਚੜਾਈ ਪੀਤ ਸਰਾਬ ਬਿਰਾਜ ਸੁੰਦਰ ਕਾਂ ਕੀ ਰੀਤ ਸੋ ਪ੍ਰੀਤਮ ਚਾਈ ਆਸਨ ਔਰ ਅਲਿੰਗਨ ਚੁੰਬਨ ਭਾਂਤ ਅਨੇਕ ਲੀਏ ਸੁਖਦਾਈ ਯੋ ਤਿਹ ਤੋਰ ਕੁਚਾਨ ਮਰੋਰ ਸੋ ਭੋਰ ਲਗੇ ਝਗ ਚੋਰ ਵਜਾਈ ਅੜਿਲ ਰਾਤਿਮਾਨੀ ਤੇ ਸੰਗ ਨਿਰਵਤ ਰਖਾਇ ਕਹਿ ਕਾਮਾ ਤੁਰ ਹੈ ਜਾਤਰੀਆ ਲਵਟਾਇ ਕਹਿ ਭਾਂਤ ਭਾਂਤ ਕੇ ਆਸਨ ਲੈ ਬਨਾਏ ਕਰ ਹੋ ਭੋਰ ਹੋਤ ਲੋ ਭਜੀ ਹੀਏ ਸੁਖ ਪਾਏ ਕਰ ਚਉਪਈ ਬਿਤੀ ਰਹਿਣ ਭੋਰ ਜਬ ਭਈ ਚੇਰੀ ਨਿਰਵਤ ਵਿਦਾ ਕਰ ਦਈ ਬਿਹਬਲ ਭਈ ਮਿਸਰ ਸਭ ਗਇਓ ਤਾਂ ਕਾ ਓੜ ਉਪਰ ਨਾ ਲਇਓ ਦੋਹਰਾ ਕ੍ਰਿਸ਼ਨ ਕਲਾ ਮਾਨ ਕੈ ਤਾਹਾਂ ਪਹੁੰਚੀ ਜਾਏ ਰੁਕਮ ਕਲਾ ਪੂਛਿਤ ਪਈ ਤਾ ਕਹ ਨਿਕਟ ਬੁਲਾਏ ਪ੍ਰਤਿ ਉਤਰ ਸੋਈਆ ਕਾਹੇ ਕੋ ਲੇਤ ਖੈ ਆਤਰ ਸਵਾਸ ਗਈ ਹੀ ਉਤਾਇਲ ਦੌਰੀ ਯਹਾਂ ਤੇ ਕਾਹੇ ਕੋ ਕੇਸ ਖੁਲੇ ਲੜ ਛੂਟਿਐ ਪਾਏ ਪਰੀ ਤਵ ਨੇ ਕੇ ਨਾਤੇ ਊਠਣ ਕੀ ਅਰਨਾਈ ਕਹਾ ਭਈ ਤੇਰੀ ਬਡਾਈ ਕਰੀ ਬਹੁ ਭਾਂਤੇ ਕੌਣ ਕੋ ਅੰਬਰ ਓਢਿਓ ਅਲੀ ਪ੍ਰਤੀਤ ਕੋ ਲਿਆਈ ਹਉ ਲਿਹੋ ਉਹਾਂ ਤੇ ਦੋਹਰਾ ਸੁਨ ਬਜ ਰਾਣੀ ਚੁਪ ਰਹੀ ਜਾ ਕੇ ਰੂਪਿਆ ਅਪਾਰ ਛਲ ਕੋ ਛਿਦਰ ਨਾ ਕਛ ਲਖਿਓ ਇਮ ਛਲ ਗੀ ਬਰਨਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 160 ਨੂੰ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਦੋਹਰਾ ਨਰਵਰ ਕੋ ਰਾਜਾ ਬਡੋ ਵੀਰ ਸੈਨ ਤੇ ਨਾਮ ਦੇਸ ਦੇਸ ਕੇ ਏਸ ਜਿਹ ਜਪਤ ਆਠੂ ਜਾਮ ਚੌਪਈ ਸਵਰਨਮਤੀ ਕੀ ਬਰਨਾਰੀ ਜਨ ਸਮੁੰਦਰ ਮਥ ਸਾਥ ਨਿਕਾਰੀ ਰੂਪ ਪ੍ਰਭਾਤਾ ਕੀ ਅਦਸੋ ਹੈ ਜਾ ਸਮ ਰੂਪਤੀ ਨੈ ਕੋ ਹੈ ਸੁਨਿਓ ਜੋਤ ਕਿਨ ਗ੍ਰਹਿਣ ਲਗਾਇਓ ਕੁਰਛੇਤਰ ਨਾਮਨ ਨਿਰਪ ਆਇਓ ਰਾਣੀ ਸਕਲ ਸੰਗ ਕਰ ਲੀਨੀ ਬਉ ਦਛਨਾ ਵਿਪਰਨ ਕਾ ਦੀਨੀ ਦੋਰਾ ਸਵਰਨਮਤੀ ਗਰਭਿਤ ਹੁਤੀ ਸੋ ਸੰਗ ਕਰ ਲੀਨ ਛੋਰ ਭੰਡਾਰ ਦੇ ਜਾਨ ਕੋ ਅਮਿਤ ਦਛਨਾ ਦੀਨ ਨਵ ਕੋਟੀ ਮਰਵਾਰ ਕੋ ਸੂਰ ਸੈਨ ਥੋ ਨਾਥ ਸੋ ਤਹਾ ਆਵਤ ਪਇਓ ਸਭ ਰਨੀਆਂ ਲੈ ਸਾਥ ਚੌਪੀ ਵੀਰ ਕਰਾ ਤਾ ਤਾਕੀ ਵਰਨਾਰੀ ਤੂੰ ਪਛ ਭੀਤਰ ਉਜਿਆਰੀ ਤਾ ਕੀ ਪ੍ਰਭਾ ਜਾਤ ਮੈਂ ਕਹੀ ਮਾਨੋ ਫੂਲ ਚੰਬੇਲੀ ਰਹੀ ਰਾਜਾ ਦੋ ਅਨੰਦਿਤ ਪੈ ਅੰਕ ਪੂਜਨ ਦੋ ਪੇਟਿਤ ਪੈ ਰਣੀਆਂ ਦੂ ਮਿਲਾਵੋ ਪਇਓ ਚਿਤ ਕੋ ਸੋਕ ਵਿਦਾ ਕਰ ਦਇਓ ਅੜਿਲ ਨਿਜ ਦੇਸਨ ਕੀ ਕਥਾ ਬਖਾਨ ਸਭ ਪਈ ਦੂ ਆਪ ਮੈਂ ਕੁਸਲ ਕਥਾ ਕੀ ਸੁਧ ਲਈ ਗਰਭ ਦੂਹਨ ਕੇ ਦੂਹਨ ਸੁਨੇ ਬਨਾਇ ਕੈ ਹੋ ਤਬ ਰਣੀਆਂ ਬਚ ਉਚਰੇ ਕਛ ਮੁਸਕਾਏ ਕੈ ਜੋ ਦੂਹਨ ਹਰਦੈ ਹੈ ਪੂਤ ਪਜਾਏ ਕੈ ਤਬ ਹਮ ਤੁਮ ਮਿਲ ਹੈ ਹਿਆ ਬਉ ਰੋਆਏ ਕੈ ਪੂਤ ਏਕ ਕੇ ਸੁਤਾ ਵਿਧਾਤਾ ਦੇ ਜੋ ਹੋ ਆਪਸ ਵੀ ਸਗਾਈ ਤਿਨ ਕੀ ਕਰੈ ਤਉ ਦੋਹਰਾ ਯੋ ਕਹਿ ਕਹਿ ਤ੍ਰਿ ਗ੍ਰਹਿ ਗਈ ਦ્વੈਕਨ ਬੀਤੇ ਜਾਮ ਸੁਤਾ ਏਕ ਕੇ ਗ੍ਰਹਿ ਪਈ ਪੂਤ ਏਕ ਕੇ ਧਾਮ ਚਉ ਪਈ ਸਮਸ ਨਾਮ ਸੁਤਾ ਕੋ ਤਰਿਓ ਢੋਲਾ ਨਾਮ ਪੂਤ ਚਰਿਓ ਖਾਰਨ ਬੀਜ ਡਾਰ ਦੋ ਵਿਆਹੇ ਭਾਂਤ ਭਾਂਸੋਂ ਪੈ ਉਮਾਹੇ ਦੋਰਾ ਕੁਰਛੇਤਰ ਕੋ ਨਾਨ ਕਰ ਤਾਹਤੇ ਕਿਉ ਪਿਆਨ ਆਪਣੇ ਆਪਣੇ ਦੇਸ ਕੇ ਰਾਜ ਕਰਤ ਭੇ ਚਉਪਈ ਐਸੀ ਭਾਂ ਤਿਨ ਬਰਖ ਬਿਤੈ ਬਾਲਕ ਹੋਤੇ ਤਰਨ ਦੂ ਭੈ ਜਬ ਆਪਨੋ ਤਿਨ ਰਾਜ ਸੰਭਾਰਿਓ ਪੂਰਬ ਕਰਿਓ ਵਿਵਾਹ ਚਿਤਾਰਿਓ ਲਰਕਾ ਪਨੋ ਦੂਰ ਜਬ ਭਇਓ ਠੌਰੈ ਠੌਰ ਔਰ ਹੋਇ ਗਇਓ ਬਾਲ ਆਈ ਕਿਤ ਗੀਰੀ ਆਈ ਅੰਗ ਅੰਗ ਫਿਰੀ ਅਨੰਗ ਦੁਹਾਈ ਸੋਈਆ ਏਕ ਦਿਨਾ ਮ੍ਰਿਗ ਮਾਰ ਕੈ ਢੋਲਣ ਜੋ ਆਪਣੇ ਮਨ ਬੀਜ ਵਿਚਾਰਿਓ ਬੈਸ ਬਿਤੀ ਬਾਸੀ ਮਾਮਨ ਕੇ ਅਭਿਵੇਕ ਵਿਵੇਕ ਕਛੂ ਨਾ ਵਿਚਾਰਿਓ ਵਿਆਹ ਕਿਓ ਲੜਕਾ ਪਨ ਮੈਂ ਹਮ ਜੋ ਤਿਹ ਕੋ ਕਭੂ ਨਾ ਸੰਭਾਰਿਓ ਆਵਤ ਭਇਓ ਨਿਜ ਧਾਮ ਨਹੀਂ ਤੇ ਮਾਰਗ ਹੀ ਸਸੁਰਾਰ ਸਿਧਾਰਿਓ ਕੰਬਰ ਬਾਂਧ ਅਡੰਬਰ ਕੈ ਕਰ ਬੋਲ ਸੋ ਵੀਰ ਬਨਾਤ ਮਨਾਈ ਭੂਖਨ ਚਾਰ ਦਿਪੈ ਸਭ ਅੰਗਨ ਆਨੰਦ ਆਜ ਹੀਏ ਨਾ ਸਮਾਈ ਰੂਪ ਅਨੂਪ ਵਿਰਾਜਤ ਸੁੰਦਰ ਨੈਣਨ ਕੀ ਕਹਿ ਕ੍ਰਾਂਤ ਨਾ ਜਾਈ ਚਾਰ ਛਕੇ ਛਬਹੀਰ ਚਰਾਚਰ ਦੇਵ ਦੇਵ ਰਹਿ ਉਰਝਾਈ ਚੌਪਈ ਸੂਰ ਸੈਨ ਰਾਜ ਐ ਸੁਨ ਪਾਇਓ ਬੇਟਾ ਵੀਰ ਸੈਨ ਕੋ ਆਇਓ ਲੋਕ ਅਗਮਨੈ ਅਦਕ ਪਠਾਏ ਆਦਰ ਸੋ ਗ੍ਰਹਿ ਮੈਂ ਤਿਹ ਲਿਆਏ ਤਬ ਰਾਣੀ ਸੰਮਤ ਸੁਨ ਪਾਇਓ ਟੋਲਾ ਦੇ ਸਹਾਰੇ ਆਇਓ ਹੂਲ ਤੇ ਅਦਕ ਹਿਰਦੈ ਮੈਂ ਪਈ ਦੁਰਬਲ ਹੁਤੀ ਪੁਸ਼ਟ ਵਹਿ ਗਈ ਭੇਟਤ ਪੀ ਪਿਆਰ ਵਹਿ ਭਈ ਚਿਤ ਮੈਂ ਅਤ ਪ੍ਰਫੁੱਲਤ ਹੋਵੈ ਗਈ ਐ ਐਂਚ ਪ੍ਰੀ ਗਰੇ ਲਗਾਵੈ ਛੈਲੈ ਛੈਲ ਨਾ ਛੋਰਿਓ ਜਾਵੈ ਦੋਹਰਾ ਪੀਏ ਪਾਤਰ ਪਤਰੀ ਤ੍ਰਿਆ ਪਰਮ ਪ੍ਰੀਤ ਉਪਜਾਏ ਗਹਿ ਗਹਿ ਪਰੈ ਪਰਜਨਕ ਪਰ ਪਲ ਪਲ ਬਲ ਬਲ ਜਾਏ ਚਉਪਈ ਸੰਮਸ ਸੰਗ ਨਾ ਕਾਸਿ ਰਤ ਕਰੈ ਚਿਤ ਮੈਂ ਇਹ ਵਿਚਾਰ ਵਿਚਰੈ ਐਂਚ ਹਾਥ ਤਾਕੋ ਨਾ ਚਲਾਵੈ ਜਿਨ ਕਟ ਟੂਟ ਪ੍ਰਿਆ ਕੀ ਜਾਵੈ ਦੋਹਰਾ ਤਬ ਸੰਮਸਿਆ ਸੇ ਕਹਿਓ ਹੋ ਢੋਲਨ ਮੀਤ ਰਾਤ ਕਸ ਕਸ ਮੈਂ ਸੋ ਕਰੋ ਵੈ ਕਹਿ ਹਿਰਦੈ ਨਚੀਤ ਢੋਲਾ ਨਰਵਰ ਕੋਟ ਕੋ ਬਸਿਓ ਨੇਹ ਕੇ ਗਾਮ ਤਾਂ ਤੇ ਸਭ ਤ੍ਰਿਏ ਤ੍ਰਿਯਨ ਕੋ ਢੋਲਾ ਉਚਰਤ ਨਾਮ ਨਿਡਰ ਹੋਏ ਤੁਮ ਹੋਏ ਭਜੋ ਸੰਕਾ ਕਰੋ ਨ ਏਕ ਜਿਉ ਰੇਸ਼ਮ ਟੂਟੈ ਨਹੀਂ ਕਸ ਸਹਿ ਕਰੋ ਅਨੇਕ ਅੜਿਲ ਸੁਣਤ ਪੀ ਅਰਵਾ ਬੈਠ ਤਾਏ ਭੋਗਤ ਪਇਓ 84 ਆਸਨ ਸੰਮਸ ਕੇ ਕਸ ਲਇਓ ਚੁੰਬਨ ਲੈ ਅਨੇਕ ਅੰਗ ਲਪਟਾਏ ਕੈ ਹੋ ਚਿਮਟ ਚਿਮਟ ਤੇ ਭਜੋ ਹਰ ਕੋ ਬਜਾਏ ਕੈ ਚਤਰ ਚਤਰੀਆ ਚਿਮਟ ਚਿਮਟ ਰਤਮਾਨ ਹੀ ਵਿਹਾਸ ਵਿਆਸ ਬਹੁ ਭਾਂਤਨ ਬਚਨ ਬਖਾਨ ਹੀ ਤ੍ਰਿਆ ਤਿਹਾਰੋ ਆਸਨ ਤਜਿਓ ਨ ਜਾਵੀ ਹੋ ਕਹਿ ਕੈ ਐਸੀ ਭਾਂਤ ਗਲੇ ਲਵਟਾਵਹੀ ਭਾਂਤ ਭਾਂਤ ਅਬਲਾ ਕੇ ਆਸਨ ਲੇਤ ਪਇਓ ਲਵਟ ਲਵਟ ਕਰ ਗਰੇ ਤਾਹੇ ਸੁਖ ਦੇਤ ਪਇਓ चिमट चिमट रात करै दो मुस्काय कह हो सकल कोख को मत कहो कह बनाए कह चौपाई लै मुकलाव अत सुख पायो नरवर गढ़ की ओर सिधायो ब्याहत दूत्रिया को धायो सकल जाय ते भेद जतायो दोहरा तब ब्याहत अगली त्रिय भेद सकल सुन पाए कोप अधिक चित मैं कियो सुन सम्मस को नाए ਸਵਰਨਮਤੀ ਤੇ ਅਗਲੀ ਚਿਤ ਅਤਿ ਕੋ ਵਢਾਏ ਵੀਰ ਸੈਨ ਪਤ ਪਿਤ ਪਏ ਐਸ ਕਾਹਤ ਪੀ ਜਾਏ ਕਹੋ ਬਚਨ ਚਿਤ ਦੈ ਸੁਨੋ ਬੈਨ ਏਸ ਕੇਸ ਭਜ ਢੋਲਾ ਤੂੰ ਤੇ ਗਇਓ ਲੈਨ ਤਿਹਾਰੋ ਦੇਸ ਚੌਬਈ ਜੋ ਤੂੰ ਜੀਤੇ ਤਾਇ ਨਾ ਮਰ ਹੈ ਤਉ ਤੇਰੋ ਸੋ ਬਦ ਕਰ ਹੈ ਕਹਿ ਰਾਜਾ ਜੀਤੇ ਤਿਹ ਮਾਰੋ ਨਾ ਤਰ ਅਭੀ ਦੇਸ ਨਿਕਾਰੋ ਜਬ ਇਹ ਭਾਂਤ ਰਾਵ ਸੁਨ ਪਾਈ ਚਿਤ ਕੇ ਵਿਖੈ ਸਤ ਠਹਰਾਈ ਜੋ ਲਿਆਵਨ ਕਾਜ ਸਿਧਾਵਤ ਮੇਰੇ ਕਹਿ ਬਿਨਾ ਨਹਿ ਜਾਵਤ ਪੁੱਤਰ ਬਦੂ ਮੋਇ ਸਾਚ ਵਿਚਾਰੋ ਲਿਓ ਚਾਹਤ ਸੁਤ ਰਾਜ ਹਮਾਰੋ ਯਾ ਕੋ ਕਹੋ ਨਾ ਮੁਖ ਦਿਖਰਾਵੈ ਦੁਆਦਸ ਵਰਖ ਬਨਹਿ ਬਸ ਆਵੈ ਦੋਰਾ ਪਲਟ ਖਰਾਮਨ ਕੋ ਤਰਿਓ ਪਠੈ ਮਨੁਛ ਇਕ ਦੀਨ ਮੋਹਿ ਮਿਲੇ ਬਿਨ ਬਨ ਬਸੈ ਰਾਹ ਬਚਨ ਏਕੀਨ ਸੁਨਤ ਭ੍ਰਿਤ ਨਿਰਪਕੇ ਬਚਨ ਤਾਹੇ ਕਹਿਓ ਸਮਝਾਏ ਦੇਸ ਨਿਕਾਰੋ ਤੋਹਿ ਦਿਓ ਮਿਲੋ ਨਾ ਮੋਕੋ ਕੋ ਆਏ ਤਬ ਢੋਲਣ ਅਤ ਦੁਖ ਦਵੈ ਐਸੇ ਕਹਿਓ ਪੁਕਾਰ ਜੀਵਹਿ ਗੇ ਤਉ ਮਿਲੈਗੇ ਨਰਵਰ ਕੋਟ ਜੁਹਾਰ ਤਬ ਸੁੰਦਰ ਸੰਗ ਉਠ ਚਲੀ ਸੋਨ ਕਰ ਐਸੇ ਬੈਨ ਹਿਐ ਫਟਤ ਅੰਤਰ ਘਟਤ ਬਾਰ ਚੁਆਵਤ ਨੈਣ ਅੜਿਲ ਸੁਨ ਢੋਲਣ ਇਹ ਬੈਨ ਡਰਵਰੈ ਤਜ ਗਇਓ ਦਵਾਦਸ ਬਰਖ ਪਰਮਾਨ ਬਸਤ ਮਨ ਮੈਂ ਭਇਓ ਬਨ ਉਪਵਨ ਮੈਂ ਭ੍ਰਮਤ ਫਲਨ ਕੋ ਖਾਏ ਕੈ ਹੋ ਤ੍ਰਿਆ ਸਹਿਤ ਤਹ ਬਸਿਓ ਮ੍ਰਿਗਨ ਕਹ ਕਾਇ ਕੈ ਬਰਖ ਤ੍ਰੇ ਦਸੇ ਬੀਰ ਸੈਨ ਤਨ ਤਜ ਦਇਓ ਮ੍ਰਿਤ ਲੋਕ ਕੈ ਛੋਰ ਸਵਰਗ ਬਾਸੀ ਪਇਓ ਤਬ ਟੋਲਣ ਫਿਰ ਆਣ ਰਾਜ ਆਪਨੋ ਲਿਓ ਹੋ ਰਾਣੀ ਸੰਮਸ ਸਾਥ ਬਰਖ ਬਹੁ ਸੁਖ ਕੀਓ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 161 ਮੋ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ